ਪੌੜੀ ਨਾਨਕ ਜੀ ਉਪਾਇਕ ਹੈ ਲਿਖਣਾ ਹੈ ਧਰਮ ਬਹਾਲਿਆ ਨਾਨਕ ਜੀ ਉਪਾਇਕ ਹੈ ਨਾਨਕ ਕਹਿੰਦਾ ਜੀ ਉਪਾਇਆ ਪਹਿਲਾਂ ਹੁਕਮ ਨਾਲ ਉਪਾਇਆ ਲਿਖਣਾ ਹੈ ਧਰਮ ਬਹਾਲਿਆ ਆ ਜਿਹੜਾ ਧਰਮ ਰਾਜ ਦੇ ਅੰਦਰ ਬਹਾਲਿਆ ਹੋਇਆ ਇਹਦਾ ਆਦਾ ਉਹ ਧਰਮੀ ਬੰਦਾ ਹੈ ਅੱਲਾ ਸੱਚਾ ਸੁੱਚਾ ਬੰਦਾ ਉਹ ਲਿਖਣ ਨੂੰ ਬਿਠਾਲਤਾ ਤੇ ਕੀ ਕਰਦਾ ਉਹ ਇਹਦਾ ਰਿਕਾਰਡ ਰੱਖਦਾ ਉਹ ਇਹ ਕੀ ਕਰਦਾ ਕੀ ਸੋਚਦਾ ਕੀ ਨਹੀਂ ਕਰਦਾ ਉਹ ਇਹਦੇ ਤੇ ਲਾਤਾ ਉਥੇ ਸੱਚੇ ਹੀ ਸੱਚ ਨਿਭੜਾ ਚੁਣ ਵਖ ਕੱਢੇ ਜਜਮਾ ਲਿਆ ਉਹ ਤੇ ਸੱਚੇ ਸੱਚ ਨਿਬੜਦਾ ਉਥੇ ਨਾ ਅੰਦਰ ਸੱਚੇ ਸੱਚ ਨਿਬੜਦਾ ਆਦਮੀ ਜਾਣਦਾ ਜੇ ਗਲਤੀ ਕਰਦਾ ਮਨ ਜਾਣੇ ਸਭ ਬਾਅਦ ਜਾਣਦੇ ਹੋ ਗੁਣ ਕਰ ਅੰਦਰਲਾ ਜਾਣਦਾ ਤੂੰ ਗਲਤ ਕਰ ਰਿਹਾ ਫਿਰ ਗੱਲ ਨਾ ਪਰ ਅੰਦਰਲੇ ਨੇ ਲਿਖ ਦਿੱਤਾ ਗਲਤ ਹੈ ਜਦੋਂ ਅੰਦਰਲੇ ਨੇ ਮੰਨ ਲਿਆ ਵੀ ਗਲਤ ਹੈ ਤਾਂ ਉਹਨੇ ਤਾਂ ਲਿਖ ਦਿੱਤਾ ਉਹ ਤਾਂ ਲਿਖਿਆ ਗਿਆ ਸੱਚੇ ਹੀ ਸੱਚ ਨਬੜਾ ਚੋਂ ਵੱਖ ਕੱਢੇ ਜੱਜ ਬੋਲਿਆ ਲਿਆ ਜਿਹੜੇ ਕਸੂਰਵਾਰ ਨੇ ਬਲੀਦਤਾ ਗਲਤੀਆਂ ਨੇ ਵਕ ਕੱਢ ਕੇ ਰੱਖਣਾ ਕੂੜਿਆਂ ਨੇ ਜਿਹੜੇ ਜਜਮਾਲੇ ਨੇ ਥੌੜਾ ਪਾਇਨ ਕੂੜਿਆਰ ਉਹ ਕੂੜਿਆਂ ਜਿਹੜੇ ਨੇ ਪਾਣੇ ਤੋਂ ਟ੍ਰੈਸਪਾਸ ਕਰਨ ਵਾਲੇ ਪਾਣੇ ਦੀ ਉਲੰਘਣਾ ਕਰਨ ਵਾਲੇ ਕੂੜਿਆਂ ਨੇ ਆਪਣੇ ਪਾਣੇ ਚੱਲਣ ਵਾਲੇ ਜਜਮਾਲੇ ਨੇ ਉਹਨਾਂ ਨੂੰ ਕੋਈ ਜਗ੍ਹਾ ਸੱਚਖੰਡ ਜਿੱਦੀ ਨਹੀਂ ਮਿਲ ਸਕਦੀ ਉਸ ਏਰੀਆ 'ਚ ਨਹੀਂ ਹੋ ਜਾ ਸਕਦੇ ਜਿਹੜੇ ਦੂਜੇ ਦਾ ਹੱਕ ਖਾ ਤਾਂ ਸਕਦੇ ਨਹੀਂ ਦੂਜੇ ਦੇ ਹੱਕ ਤੇ ਜਿਗਾ ਰੱਖਦੇ ਨੇ ਖਾਣ ਤੇ ਹੱਕ ਪਰਾਇਆ ਨਾਨਕਾ ਉਸੂਰ ਉਸਕਾ ਪਰਾਇਆ ਹੱਕ ਤੇ ਨਿਗਾਹ ਰੱਖਦੇ ਨੇ ਮਿਲਦਾ ਤਾਂ ਹੈ ਨਹੀਂ ਖਾਣ ਨੂੰ ਨਿਗਾਹ ਰੱਖਣੀ ਵੀ ਅਪਰਾਧ ਹੈ ਇੱਛਾ ਰੱਖਣੀ ਵੀ ਅਪਰਾਧ ਹੈ ਉਹ ਕੂੜਿਆਰਾਂ ਨੂੰ ਉੱਥੇ ਜਗ੍ਹਾ ਦਿੱਤੀ ਹੌਣ ਕੂੜੇ ਕੂੜਿਆਰ ਮੂੰਹ ਕਾਲਾ ਦੋਜ ਵਿਚਾਲਿਆ ਉਹਨਾਂ ਦੇ ਅੰਦਰ ਅਗਿਆਨਤਾ ਹੈ ਅਗਿਆਨਤਾ ਕਰਕੇ ਉਹਨਾਂ ਦੇ ਮੂੰਹ ਕਾਲੇ ਨੇ ਮੂੰਹ ਕਾਲਾ ਕੀ ਹੁੰਦਾ ਹਿਰਦਾ ਕਾਲਾ ਤਾਂ ਮੂੰਹ ਕਾਲਾ ਹਿਰਦਾ ਕਾਲਾ ਹੀ ਮੂੰਹ ਕਾਲਾ ਹੈ ਹੋਰ ਸਰੀਰ ਨੇ ਤਾਂ ਨਾਲ ਜਾਣਾ ਨਹੀਂ ਸਰੀਰ ਦਾ ਮੂੰਹ ਕਾਲੂ ਕਾਲਾ ਹੈ ਕਾਲੂ ਹੋਰ ਹੈ ਸਰੀਰ ਦੀ ਤਾਂ ਗੱਲ ਹੀ ਨਹੀਂ ਹੈ ਉਹਨਾਂ ਦਾ ਮਨ ਕਾਲਾ ਹੈ ਬੁੱਧੀ ਮਨਮੁਖੀ ਹੈ ਜੇ ਮਨ ਹੀ ਮੁਖ ਹੈ ਉਹਦਾ ਮਨ ਮਨ ਮਨਮੁਖੀ ਦਾ ਮਨ ਕਾਲਾ ਹੈ ਮੂੰਹ ਕਾਲਾ ਹੈ ਜਿਹਦਾ ਮਨ ਕਾਲਾ ਹੈ ਉਹਦਾ ਮੂੰਹ ਕਾਲਾ ਹੈ ਉਸ ਸਗਲ ਦਾ ਮੂੰਹ ਕਾਲਾ ਹੈ ਉਹ ਜੋਤ ਦਾ ਮੂੰਹ ਕਾਲਾ ਹੈ ਜਿਹਦਾ ਮਨ ਕਾਲਾ ਹੈ ਦੋ ਜਗ੍ਹਾ ਚੱਲਿਆ ਦੋ ਜਗ੍ਹਾ ਜਾਣਾ ਉਹਨਾਂ ਨੇ ਦੋ ਜਗ੍ਹਾ ਕੁਝ ਨਹੀਂ ਹੈ ਦੋ ਜਗ੍ਹਾ ਸੰਸਾਰ ਹੈ ਦੁਬਾਰਾ ਜਨਮ ਲੈਣਾ ਦੋ ਜਗ੍ਹਾ ਜਿੱਦਾਂ ਤਕਲੀਫ ਹੈ ਦੁੱਖ ਨੇ ਸੰਸਾਰ ਦੇ ਵਿੱਚ ਤੇ ਦੋਜ ਕੇ ਤੇਰਾ ਨਾਮ ਰਤੇ ਸੇ ਜਿਣ ਗਏ ਹਾਰ ਗਏ ਸਟੱਗਣ ਵਾਲਿਆ ਤੇਰੇ ਨਾਮ ਨਾਲ ਜਿਹੜੇ ਤੇਰੇ ਗਿਆਨ ਨਾਲ ਅੰਤਰਾਤਮਾ ਦੀ ਆਵਾਜ਼ ਨਾਲ ਜਿਹੜੇ ਜੁੜੇ ਰਹੇ ਅੰਤਰਾਤਮਾ ਦੇ ਅਨੁਸਾਰ ਚੱਲੇ ਜਿਹੜੇ ਪਾਣੇ 'ਚ ਚੱਲੇ ਜਿਹੜੇ ਉਹ ਬਾਜੀ ਜਿੱਤ ਗਏ ਉਹ ਸੰਸਾਰ ਦੀ ਬਾਜੀ ਜਿੱਤ ਗਏ ਉਹਨਾਂ ਨੇ ਮਨ ਜਿੱਤ ਲਿਆ ਆਪਣਾ ਐਂ ਕਹ ਲੋ ਜਿਣ ਗਏ ਜਿਣ ਗਏ ਕੀ ਮਨ ਜਿੱਤ ਲਿਆ ਉਹਨਾਂ ਨੇ ਆਪਣਾ ਜਿਹੜਾ ਮੰਨੂ ਹੀ ਆ ਮਨ ਜੀਤੇ ਜਗ ਜੀਤ ਹੈ ਹਰ ਗਏ ਸੇ ਠੱਗਣ ਜਿਹੜੇ ਲੋਕਾਂ ਨੂੰ ਠੱਗਦੇ ਸੀ ਉਹ ਠਗੀਆਂ ਮਾਰਦੇ ਸੀ ਆਪਣੇ ਆਪ ਨੂੰ ਸਿਆਣਾ ਸਮਝਦੇ ਸੀ ਉਹ ਹਾਰ ਗਏ ਬਾਜੀ ਜਿਨ੍ਹਾਂ ਨੇ ਆਪਣਾ ਮਨ ਜਿੱਤਿਆ ਉਹਨਾਂ ਨੇ ਬਾਜੀ ਜਿਸ ਲਈ ਜਿਨ੍ਹਾਂ ਨੇ ਆਪਣੇ ਮਨ ਨਾਲ ਸੰਸਾਰ 'ਚ ਠਗੀਆਂ ਮਾਰੀਆਂ ਲੋਕ ਜਿੱਤੇ ਉਹ ਬਾਜੀ ਹਾਰ ਹਰ ਗਏ ਤੇ ਠੱਗਣ ਜਿੰਨੇ ਧਾਰਮਿਕ ਆਦਮੀ ਨੇ ਉਹਨਾਂ ਦੇ ਉੱਤੇ ਜਾਂਦੀ ਹੈ ਗੱਲ ਠੱਗਣ ਵਾਲਿਆ ਸੰਸਾਰੇ ਦੇ ਵਿੱਚ ਮਾਇਆ ਦੀਆਂ ਠੱਗੀਆਂ ਵਾਲਣ ਵਾਲਿਆਂ ਤੇ ਇਹ ਬਾਣੀ ਨਹੀਂ ਹੈਗੀ ਇਹ ਪੰਕਤੀ ਬਿਲਕੁਲ ਵੀ ਲੱਗੂ ਕਿਉਂਕਿ ਠੱਗ ਜਿਹੜਾ ਸ਼ਬਦ ਆਇਆ ਗੁਰਬਾਣੀ 'ਚ ਸੰਤਾਂ ਵਾਸਤੇ ਹੈ ਬਾਨਾਰਸ ਕੇ ਠੱਗ ਹੋਰ ਕਿਸੇ ਠੱਗ ਦੀ ਗੱਲ ਗੁਰਬਾਣੀ ਨਹੀਂ ਕਰ ਰਹੀ ਕਰਕੇ ਠੱਗਣ ਵਾਲਿਆ ਲਫ਼ਜ਼ ਸੰਸਾਰ ਦੇ ਵਿੱਚ ਠੱਗੀਆਂ ਮਾਰਨ ਵਾਲੇ ਵਾਸਤੇ ਬਿਲਕੁਲ ਨਹੀਂ ਲਿਆ ਹੋਇਆ ਹਾਂ ਸੰਤ ਭੇਖ ਦੇ ਵਿੱਚ ਚਾਹੇ ਉਹ ਕਿਸੇ ਤਰੀਕੇ ਨਾਲ ਮਾਇਆ ਦੀ ਵੀ ਠੱਗੀ ਮਾਰਦਾ ਵੀ ਠੱਗੀ ਭੇਖ ਧਰਮ ਦਾ ਹੋਣਾ ਚਾਹੀਦਾ ਹੈਗਾ ਹਾਰ ਗਏ ਸੇ ਠੱਗਣ ਵਾਲੇ ਉਹ ਠੱਗਣ ਵਾਲੇ ਸਾਰੇ ਹਾਰ ਗਏ ਲਿਖਣਾ ਧਰਮ ਬਹਾਲਿਆ ਨਾਮ ਦਾ ਹਿਸਾਬ ਕਰਨ ਵਾਸਤੇ ਨਾਮ ਲਿਖਣ ਵਾਸਤੇ ਉਹਦਾ ਗਿਆਨ ਨਾਵਾ ਕੀ ਹੈ ਉਹਦਾ ਗਿਆਨ ਇਹਨੂੰ ਕਿੰਨਾ ਗਿਆਨ ਹੈ ਕਿੰਨਾ ਰਹਿ ਗਿਆ ਕਿੰਨਾ ਲੈ ਲਿਆ ਇਹਨੇ ਇਹਦਾ ਹਿਸਾਬ ਰੱਖਣ ਵਾਸਤੇ ਧਰਮਰਾਜ ਵਾਲਿਆ ਵੀ ਕਿੰਨੀਆਂ ਚ ਕਮੀ ਹੈ ਕਿੰਨੀਆਂ ਨੇ ਆਪਣੀ ਕਮੀ ਪੂਰੀ ਕਰ ਲਈ ਧਰਮਰਾਜ ਦੀ ਡਿਊਟੀ ਹੈ ਕੀ ਲੈ ਕੇ ਆਇਆ ਸੀ ਕਿੰਨਾ ਗਿਆਨ ਲੈ ਕੇ ਆਇਆ ਸੀ ਕਿੰਨੀ ਬੁੱਧੀ ਲੈ ਕੇ ਆਇਆ ਸੀ ਗਵਾ ਕੇ ਗਿਆ ਵਧਾ ਕੇ ਗਿਆ ਇਹਦਾ ਹਿਸਾਬ ਰੱਖੋ ਰੱਖਣ ਵਾਸਤੇ ਧਰਮ ਰਾਜ ਬਿਠਾ ਲਿਆ ਫਿਰ ਧਰਮ ਰਾਜ ਜੀ ਦੇ ਜਿਹੜੇ ਨੇ ਨਾ ਸੋ ਕਰਮ ਐ ਕਹ ਲੋ ਕਰਮ ਕਹ ਲੋ ਜੀ ਨੇ ਕਿੰਨਾ ਕੁਝ ਖਟਿਆ ਆ ਗੋਇਆ ਜੋ ਕਰਨਾ ਸੀ ਨਾ ਲਾਹ ਲੈਣਾ ਸੀ ਲਾਹ ਲਿਆ ਆ ਨੁਕਸਾਨ ਕਰ ਲਿਆ ਇਹਦੇ ਨਫੇ ਨੁਕਸਾਨ ਦਾ ਲੇਖਾ ਰੱਖਦਾ ਕਰਮ ਦਾ ਲੇਖਾ ਨਹੀਂ ਅਸੀਂ ਕਹਿ ਸਕਦੇ ਕਰਮ ਦੇ ਵਿੱਚ ਨਫਾ ਨੁਕਸਾਨ ਹਾਨੀ ਲਾਭ ਦਾ ਲੇਖਾ ਲੱਗਦਾ ਇਹ ਚੱਲ ਮੁੜ ਤੋਂ ਘਾਟਾ ਪਾ ਕੇ ਚੱਲਿਆ ਜਾਂ ਕੁਝ ਖਟ ਕੇ ਚੱਲਿਆ ਇਹਦਾ ਲੇਖਾ ਲਿਖਦਾ ਗੁਰਬਾਣੀ ਇਸ ਗੱਲ ਨੂੰ ਮੰਨਦੀ ਬੁੱਧੀ ਜਿਹੜੀ ਸੀ ਇਹਦੇ ਕੋਲ ਲੈ ਕੇ ਆਇਆ ਅਕਲ ਉਹ ਇਹਨੇ ਘਟਾ ਲਈ ਆਵਦਾ ਲਈ ਉਸੇ ਹੀ ਲੇਖਾ ਇਹੀ ਕਰਮ ਹੈ ਧਰਮ ਜਿਹੜਾ ਹੈਗਾ ਉਹ ਇਹ ਦੇਖਦਾ ਹੈ ਇਹ ਇਹਦੀ ਬੁੱਧੀ ਮਲੀਨ ਹੁੰਦੀ ਹੈ ਜਾਂ ਬੁੱਧੀ ਇਹਦੀ ਨਿਰਮਲ ਹੁੰਦੀ ਹੈ ਜੇ ਬੁੱਧੀ ਮਲੀਨ ਹੋ ਗਈ ਨੁਕਸਾਨ ਹੋ ਗਿਆ ਜੇ ਬੁੱਧੀ ਦੇ ਵਿੱਚ ਗਿਆਨ ਵੱਧ ਗਿਆ ਪ੍ਰਚੰਡ ਹੋ ਗਿਆ ਗਿਆਨ ਪਹਿਲਾਂ ਨੂੰ ਤੇਜ਼ ਹੋ ਗਈ ਬੁੱਧੀ ਜਿਹੜੇ ਭਰਮ ਦੇ ਭਲੇਖੇ ਪਏ ਹਨ ਦੁਨੀਆ ਦੇ ਵਿੱਚ ਉਹ ਘਟ ਗਏ ਚੱਕੇ ਗਏ ਫਿਰ ਇਹ ਘਟੀ ਪਰਮ ਦਾ ਵੱਧ ਜਾਣਾ ਨੁਕਸਾਨ ਹੈ ਪਰਮ ਦਾ ਘਟ ਜਾਣਾ ਲਾਭ ਹੈ ਹੋਰ ਇਹਦਾ ਕੋਈ ਕਰਮ ਨਹੀਂ ਬਾਕੀ ਇਹ ਦੁਨੀਆਂ ਦੇ ਵਿੱਚ ਜੋ ਕੁਝ ਅਸੀਂ ਕਰਦੇ ਆ ਕਰਦੇ ਜ਼ਰੂਰ ਆ ਉਹ ਸਾਡਾ ਹਾਦੀ ਲਾਭ ਕੋਈ ਨਹੀਂ ਉਹ ਜੋ ਕੁਝ ਕਰਦਾ ਹੈ ਹੁਕਮ ਨਾਲੇ ਹੁੰਦਾ ਹੈ ਉਹੀ ਗੱਲਾਂ ਸਫਲ ਹੁੰਦੀਆਂ ਨੇ ਉਸ ਗੱਲ ਵਿੱਚ ਅਸੀਂ ਸਫਲ ਹੁੰਦੇ ਆ ਜੋ ਪਰਮੇਸ਼ਰ ਦੀ ਰਜ਼ਾ ਹੁੰਦੀ ਅਸੀਂ ਆਪਣੀ ਰਜ਼ਾ ਨੂੰ ਬਹੁਤ ਕੁਝ ਕਰਦੇ ਹਾਂ ਮਾਇਆ ਵਿੱਚ ਦਖਲ ਦਿੰਦੇ ਆ ਉਹ ਸਾਡੇ ਵਾਸਤੇ ਗੱਲ ਨਹੀਂ ਆਪਣਾ ਮਨ ਬਲੀਨ ਕਰ ਲੈਣਾ ਤੋਂ ਬਲੀਨ ਕਰ ਲੈਣੀ ਆਪਣਾ ਮਨ ਉਜਲ ਕਰ ਲੈਣਾ ਇਹ ਸਾਡੇ ਵਾਸਤੇ ਵਿੱਚ ਇੱਥੇ ਆ ਕੇ ਦੂਜੀਆਂ ਮੱਤਾਂ ਨਾਲ ਗੁਰਮਤ ਦਾ ਫਰਕ ਪੈ ਜਾਂਦਾ ਦੂਜੀਆਂ ਮੱਤਾਂ ਕੁਝ ਹੋਰ ਕਹਿੰਦੀਆਂ ਨੇ ਗੁਰਬਾਣੀ ਕੁਝ ਹੋਰ ਕਹਿੰਦੀ ਸਰੀਰ ਨਾਲ ਕੀਤੇ ਹੋਏ ਕਰਮ ਕਰਦੇ ਅਸੀਂ ਜ਼ਰੂਰ ਆ ਪਰ ਉਹਨਾਂ ਦੀ ਸਫਲਤਾ ਸਾਡੇ ਵਾਸਤੇ ਦੀ ਗੱਲ ਨਹੀਂ ਕਰਦੇ ਜ਼ਰੂਰ ਹਾਂ ਅਸੀਂ ਸਫਲਤਾ ਹੈ ਆ ਸਫਲਤਾ ਸਫਲ ਹੋਣਗੇ ਉਹ ਸਾਡੇ ਕੀਤੇ ਹੋਏ ਕੰਮ ਉਹ ਚ ਲਾਭ ਹੋਊ ਜਾਂ ਹਾਨੀ ਹੋਊ ਉਹ ਸਾਡੇ ਵਾਸਤੇ ਦੀ ਗੱਲ ਨਹੀਂ ਲਾਭ ਵਾਸਤੇ ਕਰਦੇ ਹਾਨੀ ਹੋ ਜਾਂਦੀ ਹੈ ਕਰਦੇ ਹੀ ਨਹੀਂ ਲਾਭ ਹੋ ਜਾਂਦਾ ਕਰਦੇ ਹੀ ਨਹੀਂ ਕੁਝ ਲਾਭ ਹੋ ਜਾਂਦਾ ਚੇਤਾ ਵੀ ਨਹੀਂ ਹੁੰਦਾ ਕਿ ਕੋਈ ਚੀਜ਼ ਪ੍ਰਾਪਤ ਹੋਣੀ ਹੈ ਮਿਲ ਜਾਂਦੀ ਲਾਭ ਇਹ ਹਾਂਜੀ ਲੇਕਿਨ ਨਾਮ ਧਰਮ ਬਹਾਲ ਬਹਾਲ ਅੱਛਾ ਜੀ ਧਰਮ ਕੀ ਹੈ ਅੱਧਾ ਮਨ ਧਰਮੀ ਹੈ ਅੱਧਾ ਅਧਰਮੀ ਇਹ ਜੀਵ ਅੱਧਾ ਅਧਰਮੀ ਹੈ ਅੱਧਾ ਧਰਮੀ ਜਿਹੜਾ ਧਰਮੀ ਪਾਸਾ ਉਹਦਾ ਨਾਮ ਹੀ ਧਰਮ ਰਾਜ ਹੈ ਉਹ ਸੱਚਾ ਸੁੱਚਾ ਹੈ ਕੋਈ ਇਹਦੀ ਕੋਈ ਰਿਆਇਤ ਨਹੀਂ ਕਰਦਾ ਇਹਨੂੰ ਨੰਬਰ ਦਿੰਦਾ ਉਹ ਇਹਦੇ ਚੰਗੇ ਕੰਮਾਂ ਦੇ ਚੰਗੀ ਸੋਚ ਦੇ ਜੇ ਕੋਈ ਬੁਰੇ ਕੰਮ ਖਾਤਰ ਉੱਠ ਕੇ ਖਲੋਦਾ ਹੈ ਤਾਂ ਉਹ ਇਹ ਜ਼ਰੂਰ ਕਹਿੰਦਾ ਵੀ ਕੰਮ ਤਾਂ ਬਾਈ ਬੁਰਾ ਉਹ ਆਪਣੀ ਬੋਰਡ ਦੂਏ ਪਾਸੇ ਦੇ ਦਿੰਦਾ ਇਹ ਬੰਨੇ ਚਾਹੇ ਨਾ ਬੰਨੇ ਉਹ ਟਾਉਂਦਾ ਵੀ ਹੈ ਇਹ ਕੰਮ ਨਹੀਂ ਕਰਨਾ ਚਾਹੀਦਾ ਇਹ ਘਾਟੇ ਵਾਲਾ ਕੰਮ ਹੈ ਨੁਕਸਾਨ ਵਾਲਾ ਕੰਮ ਹੈ ਬੇਇੱਜ਼ਤੀ ਵਾਲਾ ਕੰਮ ਹੈ ਮਨ ਮੰਨੇ ਬੁੱਧੀ আর ਮਨ ਮੰਨਣ ਚਾਹੇ ਨਾ ਉਹਨੂੰ ਜਦੋਂ ਉਹਨੇ ਕਹਿਤਾ ਕੰਮ ਗਲਤ ਹੈ ਉਹਨੇ ਲਿਖ ਦਿੱਤਾ ਗਲਤ ਹੈ ਅਸਲ ਦੇ ਵਿੱਚ ਇਹੀ ਲਿਖਣਾ ਅੰਦਰਲੇ ਅੰਦਲੇ ਨੇ ਜੋ ਮੰਨ ਲਿਆ ਗਲਤ ਹੈ ਉਹ ਲਿਖ ਦਿੱਤਾ ਉਹਨੇ ਗਲਤ ਹੈ ਉਹ ਲਿਖਿਆ ਗਿਆ ਉਹਦਾ ਉਹ ਲਿਖਿਆ ਹੋਇਆ ਦਰਗਾਹ ਪਹੁੰਚ ਗਿਆ ਉਹ ਲਿਖਾ ਇਹ ਆਪਣੇ ਪਾਣੇ ਚੱਲਦਾ ਜੀਵ ਗੁਰ ਕੇ ਪਾਣੇ ਨਹੀਂ ਚੱਲਿਆ ਗੁਰਾ ਨਾ ਦਲਾ ਉਹਨੇ ਕਿਹਾ ਨਾ ਕਰ ਉਹਦੇ ਪਾਣੇ ਨਹੀਂ ਚੱਲੇ ਆਪਣੇ ਪਾਣੇ ਚੱਲੇ ਵਿਛੜ ਚੋਟਾ ਗੁਰ ਤੋਂ ਅਲੱਗ ਹੋ ਕੇ ਤਾਂ ਜੋੜ ਖਾਊਗਾ ਮਤਲਬ ਇਹ ਜਦੋਂ ਉਹਦੀ ਨਹੀਂ ਮੰਨਦਾ ਨਾ ਗੱਲ ਅੰਤਰਾਤਮਾ ਦੀ ਫਿਰ ਉਹਦੇ ਵਿਛੜ ਕੇ ਅਲੱਗ ਹੋ ਕੇ ਕੰਮ ਕਰਦਾ ਫਿਰ ਚੋਟ ਖਾਂਦਾ ਮਤਲਬ ਇਹ ਹੀ ਗੁਰ ਕੋਈ ਬਾਹਰ ਨਹੀਂ ਹੁੰਦਾ ਹੈਗਾ ਪਤਾ ਚੇਲਾ ਇਹਦਾ ਗੁਰ ਆਪਣੇ ਆਪ ਨੂੰ ਆਪੇ ਸਮਝਾਉਂਦਾ ਬੰਦ ਸ਼ੁੱਧ ਮਨ ਅਸ਼ੁੱਧ ਮਨ ਨੂੰ ਸਮਝਾ ਰਿਹਾ ਬਸ ਆਪ ਉਪਦੇਸ਼ੇ ਸਮਝੇ ਹਾਂ ਆਪੇ ਰਚਿਆ ਸਭ ਕੇ ਸਾਥ ਸ਼ੁੱਧ ਮਨ ਸਾਰਿਆਂ ਨਾਲ ਰਚਿਆ ਹੋਇਆ ਸ਼ੁੱਧ ਮਨ ਦਾ ਸੁਭਾਅ ਇੱਕ ਹੈ ਅਸ਼ੁੱਧ ਦਾ ਸੁਭਾਅ ਵੱਖਰਾ ਵੱਖਰਾ ਹੈ ਅਸ਼ੁੱਧ ਅਸ਼ੁੱਧ ਨਾਲ ਵੀ ਨਹੀਂ ਇੱਕਾ ਕਰਦਾ ਸ਼ੁੱਧ ਨਾਲ ਕੀ ਇੱਕਾ ਕਰਨਾ ਅਸ਼ੁੱਧ ਆਪਸ ਵਿੱਚ ਵੀ ਨਹੀਂ ਇੱਕਾ ਕਰਦੇ ਉਹ ਸਵਾਰਥੀ ਹੈ ਅਸ਼ੁੱਧ ਮਨ ਸਵਾਰਥੀ ਹੈ ਸ਼ੁੱਧ ਮਨ ਪਰਮਾਰਥੀ ਹੈ ਚੰਗੀ ਸਿੱਖਿਆ ਦਿੰਦਾ ਹਰੇਕ ਕਿਸੇ ਨੂੰ ਇਹ ਉਦੇਸ਼ ਸਭ ਤੋਂ ਵੱਡਾ ਹੈ ਵੱਡਾ ਨਾ ਸਾਰਿਆਂ ਨੂੰ ਪਰ ਇਹ ਦੇਸ਼ਟਰ ਵੀ ਚੰਗੀ ਹੋ ਸਿੱਖਿਆ ਦਿੰਦਾ ਕਿਸੇ ਨੂੰ ਬਾੜੀ ਸਿੱਖਿਆ ਵੀ ਦੇਸ਼ਟਰ ਨੇ ਦਿੱਤੀ ਹੋਵੇ ਲਿਖਿਆ ਨਹੀਂ ਹੋਇਆ ਜਦ ਦੁਰਯੋਧਨ ਆਇਆ ਨੂੰ ਪੁੱਛਣ ਵੀ ਮੇਰੀ ਮੌਤ ਕਿਵੇਂ ਰੁਕ ਸਕਦੀ ਹੈ ਮੈਂ ਕਿਵੇਂ ਬਚ ਸਕਦਾ ਉਹਨੇ ਸੱਚੀ ਗੱਲ ਦੱਸਦੀ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਚਿੱਤ ਅੰਤਰਾਤਮਾ ਉਹ ਸੱਚੀ ਗੱਲ ਦੱਸਦੀ ਉਹ ਸੱਚੇ ਬੋਲਦਾ ਉਹ ਠੀਕ ਹੈ ਰਹਿ ਦਿੰਦਾ ਉਹਦੇ ਸਿਰ ਤੱਕ ਪ੍ਰਤੀਕ ਹੈ ਉਹ ਉਹਦਾ ਕੋਈ ਬੈਰੀ ਬਗਾਨਾ ਨਹੀਂ ਹੈ ਅਸਲ ਦੇ ਵਿੱਚ ਨਾ ਉਹਨੂੰ ਕੋਈ ਉਦੇਸ਼ ਨੂੰ ਨਹੀਂ ਉਹ ਬੈਰੀ ਲੱਗਦਾ ਕ੍ਰਿਸ਼ਨ ਨੂੰ ਬੈਰੀ ਲੱਗਦਾ ਉਹ ਕ੍ਰਿਸ਼ਨ ਕਹਿੰਦਾ ਹੈ ਯੁਧਿਸ਼ਟਰ ਨੇ ਕੰਮ ਖਰਾਬ ਕਰਤਾ ਸਾਡਾ ਇਹਨੇ ਤਾਂ ਪੱਟੀ ਮੇਸ ਕਰਤੀ ਸਾਡਾ ਦੁਸ਼ਮਣ ਹੁਣ ਉਹਨੇ ਵਰਨਾ ਨਹੀਂ ਦੇਖੋ ਕ੍ਰਿਸ਼ਨ ਸੱਚਿਆਰਾ ਨਹੀਂ ਹੈ ਕ੍ਰਿਸ਼ਨ ਬੈਰੀ ਬਗਾਨਾ ਮੰਨਦਾ ਤੇ ਭਗਵਾਨ ਕਹਦਾ ਹੈ ਭਗਵਾਨ ਦਾ ਵੈਰੀ ਬਗਾਨਾ ਹੁੰਦਾ ਕੋਈ ਇਹ ਸੀ ਕਵੀ ਹਿੰਦੂ ਮਤ ਦੇ ਵਿੱਚ ਜਿਹਨੇ ਇਹਨੂੰ ਮਤ ਨੇ ਕੀ ਬਣਾਤਾ ਇਹਨੂੰ ਮਤ ਨੇ ਕੌਣ ਪਾਸ ਅੰਨਾ ਬਣਾਤਾ ਇਹਨੂੰ ਕਿਉਂ ਜਿਹਦਾ ਭਗਵਾਨ ਵੀ ਹੇਰਾ ਫੇਰੀ ਕਰਦਾ ਹੋਵੇ ਉਹ ਚੇਲੇ ਹੇਰਾ ਫੇਰੀ ਕਿਉਂ ਨਾ ਕਰਨ ਹੇਰਾ ਫੇਰੀ ਵਰਸੇ ਚ ਦੇਤੀ ਇਹਨਾਂ ਨੂੰ ਫਿਰ ਅਗਰ ਇਹ ਜਾਇਜ਼ ਦੇਤੀ ਜਾਇਜ਼ ਗੁਰਮਤ ਚ ਕਿਤੇ ਹੈਰਾ ਫੇਰੀ ਜਾਇਜ਼ ਬਿਲਕੁਲ ਨਹੀਂ ਕੋਈ ਸਾਡੇ ਨਾਲ ਕਰੇ ਹੈਰਾ ਫੇਰੀ ਅਸੀਂ ਨਹੀਂ ਕਰ ਸਕਦੇ ਕੋਈ ਬੈਰੀ ਬਗਾਨਾ ਮੰਨੇ ਅਸੀਂ ਨਹੀਂ ਬਣ ਸਕਦੇ ਅਸੀਂ ਹੋਰ ਤਰੀਕੇ ਨਾਲ ਬਾਉਂਡ ਅਸੀਂ ਸੱਚ ਦੀ ਰੱਸੀ ਦਾ ਬੰਨੇ ਹੋਏ ਸੱਚ ਨਾਲ ਜੁੜੇ ਹੋਏ ਉਹ ਮਾਇਆ ਨਾਲ ਜੁੜੇ ਹੋਏ ਕਰ ਲੋ ਕੋਈ ਗੱਲ ਉਹਨਾਂ ਦਾ ਭਗਵਾਨ ਕ੍ਰਿਸ਼ਨ ਹੈ ਜਿਵੇਂ ਕ੍ਰਿਸ਼ਨ ਤੇ ਗੀਤਾ ਕਰਦੇ ਰਹਿਣ ਆਪਾਂ ਨੂੰ ਕੋਈ ਇਤਰਾਜ਼ ਇਸ ਕਰਕੇ ਹਿੰਦੂ ਮਤ ਦੀ ਇੱਜ਼ਤ ਦੁਨੀਆ 'ਚ ਨਹੀਂ ਰਹੀ ਜਿਹੜੀ ਕਿਸੇ ਵੇਲੇ ਵੈਦਿਕ ਜ਼ਮਾਨੇ ਸੀ ਜਦੋਂ ਵੇਦ ਦਾ ਪ੍ਰਚਾਰ ਸੀ ਵੇਦਾਂ ਦਾ ਉਹ ਜਿਹੜੀ ਇੱਜ਼ਤ ਸੀ ਅੱਜ ਕਿਉਂ ਨਹੀਂ ਰਹੀ ਇਸ ਤੁਹਾਡੀ ਕਿ ਵੇਦ ਛੱਡਦਾ ਵੇਦ ਛੱਡ ਕੇ ਉਹ ਗ੍ਰੰਥ ਲੈ ਲੈ ਜਿੱਥੇ ਹੈਗਾ ਫਿਰ ਇਹਨੂੰ ਜਾਇਜ਼ ਕਰਾਰ ਦੇ ਦਿੱਤਾ ਦਵਾ ਕਰਨਾ ਝੂਠ ਬੋਲਣਾ ਜਾਇਜ਼ ਕਰਾਰ ਦੇ ਦਿੱਤਾ ਹਾਂਜੀ